ਰਾ ਗੋਂਡ ਬਾਣੀ ਰਵਦਾ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਸੋਈ ਮੁਕੰਦ ਮੁਕਤੀ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਣ ਜਪ ਮੁਕੰਦ ਮਸਤੰ ਨਿਸ਼ਾਨ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੋਏ ਦਰਬਾਰੀ ਹੀ ਮੁਕੰਦ ਜੋਗ ਜੁਗਤਾਰੀ ਉਪਜਿਓ ਗਿਆਨ ਹੁਆ ਪ੍ਰਗਾਸ ਕਰੀ ਕਿਰਪਾ ਲੀਨੇ ਕੀਰਦਾਸ ਕਹੋ ਰਵਿਦਾਸ ਅਬ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾਹੂ ਕੀ ਮੁਕੰਦ ਮੁਕੰਦ ਜਪੋ ਸੰਸਾਰ ਮੁਕੰਦ ਮੁਕੰਦ ਵੀ ਇੱਕ ਸ਼ਬਦ ਹੈ ਜਿਹੜਾ ਧਰਮ ਦੀ ਦੁਨੀਆ 'ਚ ਵਰਤਿਆ ਗਿਆ ਮੁਕੰਦ ਦੀ ਵਿਆਖਿਆ ਕਰ ਰਹੇ ਮੁਕੰਦ ਕੀ ਹੁੰਦਾ ਸਭ ਬਾਸ਼ਾ ਨੂੰ ਵਰਤਿਆ ਦੇ ਮੁਕੰਦ ਦੇ ਉਦਾਰੇ ਅਪਾਰੇ ਮੂਹ ਕੰਦ ਮੂਹ ਮੇਰੇ ਮੇਰੀ ਕੰਦ ਮੇਰੇ ਜੜ ਮੇਰਾ ਮੂਲ ਕੰਦ ਮੂਲ ਨੂੰ ਕਹਿੰਦੇ ਮੇਰਾ ਮੂਲ ਕੀ ਹੈ ਜਿਹੜਾ ਮੇਰਾ ਮੂਲ ਹੈ ਉਹੀ ਮੂਹ ਕੰਦ ਹੈ ਉਹਨੂੰ ਮੂ ਕੰਦ ਕਹਿੰਦੇ ਆਪਣਾ ਮੂਲ ਪਛਾਣਣਾ ਮਨ ਤੂੰ ਜੋ ਸਰੂਪ ਆਪਣਾ ਮੂਲ ਪਛਾਣ ਸਾਡਾ ਕੱਲੇ ਕੱਲੇ ਦਾ ਮੂਲ ਆਪਣਾ ਆਪਣਾ ਜਦ ਅਸੀਂ ਮੂਹ ਕੰਦ ਕਹਿੰਦੇ ਤਾਂ ਮੇਰੀ ਜੜ ਕਹਿੰਦੇ ਆ ਸਾਰਿਆਂ ਦੀ ਨਹੀਂ ਹੈ ਉਹ ਸਾਰਿਆਂ ਦੀ ਜਾਣੀ ਹੈ ਜਦ ਮੈਂ ਆਪਣਾ ਹੋਰ ਪੁੱਛਦਾ ਕਿ ਕਹਿੰਦੇ ਤਾਂ ਅੰਤਰਾਤਮਾ ਦੀ ਗੱਲ ਹੈ ਇਹ ਅੰਤਰਾਤਮਾ ਜਿਹੜੀ ਉਹ ਮੁਕੰਦ ਹੈ ਜਿਹੜਾ ਸਾਹ ਲੈ ਰਿਹਾ ਉਹਨੂੰ ਮੁਕੰਦ ਕਹਿੰਦੇ ਨੇ ਮੁਕੰਦ ਮੁਕੰਦ ਜਪੋ ਸੰਸਾਰ ਜਪੋ ਸੁਧਾਰ ਸੰਸਾਰ ਨੂੰ ਕਹਿੰਦੇ ਨੇ ਆਪਣਾ ਬੋਲ ਨੂੰ ਪਛਾਣੋ ਆਪਣੇ ਬੋਲ ਨੂੰ ਸਮਝੋ ਜਪਣਾ ਹੁੰਦਾ ਸਮਝਣਾ ਆਪਣੇ ਆਪਣੇ ਬੋਲ ਨੂੰ ਸਮਝੋ ਤੁਸੀਂ ਤੁਹਾਡਾ ਜਨਮ ਕਿੱਥੋਂ ਹੋਇਆ ਹੋਇਆ ਅੰਦਰ ਨੂੰ ਝਾਕੋ ਇਹ ਰੋਸ਼ਨੀ ਜਿਹੜੀ ਆਉਂਦੀ ਹੈ ਤਰਕੁੜੀ ਚ ਕਿੱਥੋਂ ਆਈ ਹੈ ਜਲਦੀ ਕਿੱਥੋਂ ਹੈ ਰੋਸ਼ਨੀ ਜੇ ਪਿੱਛੇ ਨੂੰ ਸੂਰਜ ਵੱਲ ਨੂੰ ਝਾਕੀਏ ਕਿਰਨ ਜੇ ਤਾਂ ਝਾਕੇ ਧਰਤੀ ਵੱਲ ਨੂੰ ਜੇ ਪਿੱਛੇ ਨੂੰ ਝਾਕੇ ਤਾਂ ਸੂਰਜ ਦੀਦਾ ਕਰਨ ਕਿਰਨ ਜੇ ਪਿੱਛੇ ਨੂੰ ਝਾਕੇ ਤਾਂ ਉਹਨੂੰ ਪਤਾ ਲੱਗਦਾ ਵੀ ਸੂਰਜ ਤੋਂ ਆਈ ਹੋਈ ਹੈ ਐਵੇਂ ਜੇ ਅਸੀਂ ਪਿਛੇ ਨੂੰ ਅੰਦਰ ਨੂੰ ਦੇਖਦੇ ਤਾਂ ਪਤਾ ਲੱਗੂ ਅਸੀਂ ਕਿੱਥੋਂ ਆਏ ਹੋਏ ਅਸੀਂ ਜਾਗਦੇ ਹਾਂ ਬਾਹਰ ਨੂੰ ਬਾਹਰ ਨਹੀਂ ਮੁਕੰਦ ਹੁੰਦਾ ਮੁਕੰਦ ਅੰਦਰ ਹੁੰਦਾ ਬਾਹਰ ਢੋਲੇ ਸੇ ਪਰ ਭਲਾਈ ਬਾਹਰ ਮੁਕੰਦ ਨਹੀਂ ਹੁੰਦਾ ਮੁਕੰਦ ਅੰਦਰ ਹੁੰਦਾ ਟਾਰਚ ਮਾਰਦਾ ਲਾਈਟ ਬਾਹਰ ਨੂੰ ਜਾਂਦੀ ਪਰ ਟਾਰਚ ਤਾਂ ਪਿਛਲੇ ਪਾਸੇ ਹੈ ਨਾ ਲੈਣ ਤਾਂ ਬਾਅਦ ਜਾਂਦੀ ਹੈ ਗੱਡਾ ਦਾ ਬਾਅਦ ਜਾਂਦੀ ਜਾਂਦੀਆਂ ਨੇ ਪਰ ਇਹ ਤਾਂ ਜਿੱਥੋਂ ਜਾਂਦੀ ਹੈ ਉਹ ਤਾਂ ਬੈਕ ਸਾਈਡ ਤੇ ਹੈ ਜਿੱਥੋਂ ਲਾਈਟ ਆਉਂਦੀ ਹੈ ਉਹ ਮੂੰਹ ਹੈ ਜਿੱਥੋਂ ਜੋਤ ਪੈਦਾ ਹੋਈ ਹੈ ਮਨ ਪੈਦਾ ਹੋਇਆ ਉਹ ਮੂੰਹ ਹੈ ਬਿਨ ਮੁਕੰਦੋ ਤਨ ਹੋਏ ਔਹਾਰ ਮੁਕੰਦ ਤੇ ਬਿਨ ਜਿਹੜਾ ਸਰੀਰ ਹੈ ਉਹ ਚੱਲ ਨਹੀਂ ਸਕਦਾ ਉਹ ਤਾਂ ਕੁਝ ਵੀ ਨਹੀਂ ਹੈ ਸਰੀਰ ਜੇ ਨਾ ਜਰੋ ਬੈਠਾ ਸਾਹ ਕੌਣ ਲਊਗਾ ਕਹਿੰਦੇ ਸਾਹ ਲੈਂਦਾ ਆ ਸਰੀਰ ਦਾ ਸਾਹ ਕੌਣ ਲੈਂਦਾ ਉਹਦਾ ਚਲਾਇਆ ਚੱਲਦਾ ਉਹਦੇ ਨਾਲ ਇਹ ਸਰੀਰ ਖੜਾ ਹੈ ਸਰੀਰ ਜਦੇ ਆਹਾਰ ਹੋ ਜੂ ਆਹਾਰ ਹੁੰਦਾ ਖੁਰਾਕ ਜਿਹੜਾ ਸਾਹ ਤੇ ਬਿਨਾ ਹੋ ਜੂ ਬਿਨਾ ਸਾਹ ਤੇ ਹੋ ਜੂ ਆਹਾਰ ਹੋ ਜੂ ਤਾਂ ਨਹੀਂ ਉਹਨਾਂ ਉਹਦੇ ਬਿਨੋ ਸਾਹ ਹੋ ਲੈਂਦਾ ਆ ਤਾਨਾ ਨਾ ਜਿਹੜਾ ਇਹਨੂੰ ਸਾਹ ਨਹੀਂ ਹੋਣਾ ਹੈ ਮੁਕੰਦ ਦੇ ਬਿਨੋ ਸਾਹ ਹੋ ਹੀ ਲੈਂਦਾ ਆਦਮੀ ਬੇਹੋਸ਼ ਪਿਆ ਰਹੇ 2 ਸਾਲ ਸਾਹ ਫਿਰ ਵੀ ਆਉਂਦਾ ਜਿਹੜਾ ਇਹਨੂੰ ਵਰਤਣ ਵਾਲਾ ਸਰੀਰ ਨੂੰ ਉਹ ਬੇਹੋਸ਼ ਹੈ ਸਾਹ ਲੈਣ ਵਾਲਾ ਸਾਹ ਲੈ ਰਿਹਾ ਉਹ ਜਿਹੜਾ ਸਾਹ ਲੈ ਰਿਹਾ ਮੁਕੰਦ ਉਹਨੇ ਆਪਣੇ ਜੋਦਾ ਜੋਦਾ ਰੱਖਣ ਸਰੀਰ ਮੁਕਲ ਦਾ ਕੰਮ ਜੀਵ ਆਤਮਾ ਸਰੀਰ ਨੂੰ ਵਰਤ ਰਹੀ ਹੈ ਜਿਉਂਦਾ ਨਹੀਂ ਰੱਖਣਾ ਜਿਉਂਦਾ ਨਹੀਂ ਰੱਖ ਸਕਦੇ ਇਸ ਕਰਕੇ ਤਨ ਦਾ ਹਾਰ ਉਹਦੇ ਨਾਲ ਹੋਣਾ ਇਹਦੇ ਵਿਹੋਜ ਨਾਲ ਹੋਰ ਨਾਲ ਤਾਂ ਰਹਿੰਦਾ ਉਹ ਜਦੋਂ ਹੋਇਆ ਸੋਈ ਮੁਕੰਦ ਮੁਕਤੀ ਦਾ ਦਾਤਾ ਉਹੀ ਮੁਕੰਦ ਮੁਕਤੀ ਦਾ ਦਾਤਾ ਜਿਹੜਾ ਸਰੀਰ ਜਿਹਦੇ ਵਜਾ ਨਾਲ ਸਰੀਰ ਹਰਾ ਭਰਾ ਨਾ ਉਹ ਹੀ ਮੁਕਤੀ ਦਾ ਦਾਤਾ ਹੈ ਮੁਕੰਦ ਬਾਹਰ ਕੋਈ ਪਰਮੇਸ਼ਰ ਮੁਕਤੀ ਨਹੀਂ ਦਿੰਦਾ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਜਾਂ ਕੋਈ ਹੋਰ ਮੁਕਤੀ ਅੰਦਰੋਂ ਹੀ ਮਿਲਦੀ ਹੈ ਤੁਹਾਨੂੰ ਮੁਕਤੀ ਇੱਥੇ ਤੱਕ ਹੈ ਆਪਣੇ ਮੂਲ ਚ ਸਵਾ ਜਾਣਾ ਮੁਕਤੀ ਹੋਗੀ ਔਰ ਮੁਕਤੀ ਕੀ ਹੋਗੀ ਉਹ ਅੰਦਰਲਾ ਮੁਕਤ ਹੈ ਪਹਿਲਾਂ ਹੀ ਉਹ ਅੰਦਰਲਾ ਮੁਕਤ ਹੈ ਇਹ ਉਹ ਜਸਵਾ ਗਿਆ ਵੀ ਮੁਕਤ ਹੋ ਗਿਆ ਬਸ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਧਾਰੈ ਜਿਹੜਾ ਅੰਦਰਲਾ ਗੁਰ ਹੈ ਉਹ ਤਾਂ ਮੁਕਤ ਹੈ ਬਾਹਰ ਜੇ ਕੋਈ ਗੁਰੂ ਹੋਵੇ ਉਹ ਮੁਕਤ ਨਹੀਂ ਦੇ ਸਕਦਾ ਅੰਦਰਲਾ ਦੇ ਸਕਦਾ ਮੁਕਤੀ ਆਪ ਮੁਕਤ ਹੈ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਜਿਹੜਾ ਆਪ ਆ ਸੰਸਾਰ ਨੂੰ ਮੁਕਤ ਕਰ ਸਕਦਾ ਵਰਨਾ ਦੂਆ ਨਹੀਂ ਕਰ ਸਕਦਾ ਸੋਈ ਮੁਕੰਦ ਹਮਰਾ ਪਿਤ ਮਾਤਾ ਸੋਈ ਮੁਕੰਦ ਉਸੇ ਨੂੰ ਪਿਤ ਮਾਤਾ ਕਿਹਾ ਹੋਇਆ ਹੈ ਜਾਂ ਅਸੀਂ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇਹਦਾ ਤੂੰ ਤੂੰ ਲਫ਼ਜ਼ ਵਰਤਿਆ ਉਹਦੇ ਵਾਸਤੇ ਵਰਤਿਆ ਹੋਇਆ ਹੈ ਹੁਣ ਸਾਰੀ ਗੱਲ ਬਰੀਕੀ ਦਸੀ ਹੋਈ ਆ ਵੀ ਮਾਤਾ ਪਿਤਾ ਪਰਮੇਸ਼ਰ ਨੂੰ ਨਹੀਂ ਕਿਹਾ ਹੋਇਆ ਕਦੇ ਪੈਦਾ ਜਦੋਂ ਹੋਇਆ ਉਹ ਮਾਤਾ ਪਿਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਉਸ ਨੂੰ ਗੁਰਦੇਵ ਕਹੇ ਉਹੀ ਮਾਤਾ ਪਿਤਾ ਜਦੋਂ ਪੈਦਾ ਹੋਇਆ ਜਿਨ ਪਦਾਇ ਤੂੰ ਕਿਹਾ ਸੋਈ ਦੇਤ ਆਧਾਰ ਆਧਾਰ ਵੀ ਉਸ ਨੂੰ ਦੇਣ ਪੈਦਾ ਵੀ ਉਸ ਨੇ ਕੀਤਾ ਸਾਰੀ ਗੁਰਬਾਣੀ ਐਸੇ ਤੂੰ ਸਬੂਤ ਰਹੇ ਲੈ ਨੂੰ ਮੁਕਾ ਦੂਗਾ ਆਪਣੇ ਬੋਲ ਨੂੰ ਉਹ ਬਾਅਦ ਵਿੱਚ ਉਹਦੀ ਤਾਂ ਆਰਾਧ ਰਹੇ ਗਾਣ ਵਾਲੇ ਜੀ ਤੋਂ ਉਹਦੀ ਫਿਰ ਆਰਾਧ ਰਹੇ ਗਾਣ ਨਾਮ ਦੀ ਨਾਮ ਦੀ ਤਾਂ ਗਾਣ ਆਰਾਧ ਸੱਚ ਖੰਡ ਜਾਣ ਵਾਸਤੇ ਉਹ ਤਾਂ ਉਹ ਖੰਡ ਰਾਮ ਰਹਿੰਦਾ ਹੈ ਇੱਥੇ ਦੇ ਭਰਮ ਭਲੇਖੇ ਦੂਰ ਕਰੇ ਹਨ ਨਾਮ ਨੇ ਇੱਥੇ ਦਾ ਬਹੁਤ ਕੁਝ ਦੱਸਿਆ ਹੋਇਆ ਹੈ ਹੋਰ ਬਹੁਤ ਕੁਝ ਸਮਝਾਇਆ ਹੋਇਆ ਹੈ ਉਹ ਗੱਲਾਂ ਲੱਗਦੇ ਉਹਦਾ ਜੇ ਨਾਮ ਦੇ ਵਿੱਚ ਤਾਂ ਸਤਗੁਰ ਨੇ ਸੁਬੋਲਿਆ ਫਿਰ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀ ਇਹ ਉਹਦੇ ਨਾਲ ਹੈ ਗੁਰ ਦੇ ਸਤਗੁਰ ਦੇ ਉਹ ਸ਼ਬਦ ਸਬੋਲਦਾ ਤੋਂ ਚਲੇ ਜਾਂਦੇ ਨੇ ਜੀਵਤ ਮੁਕੰਦੇ ਮਰਤ ਮੁਕੰਦੇ ਜੀਵਤ ਮੁਕੰਦੇ ਮਰਤ ਮੁਕੰਦੇ ਜਦ ਮਰਨਾ ਨਾ ਮੁਕੰਦਾ ਹੀ ਜੀਵਨ ਹੈ ਮੁਕੰਦਾ ਹੀ ਮਰਨਾ ਦੇਖੋ ਅੱਗੇ ਹੰਸ ਅਕੇਲਾ ਅਕੇਲਾ ਹੀ ਹੈ ਉਹੀ ਹੈ ਦੁਆ ਦਾ ਕਹਿਣ ਸੁਣ ਕੋ ਦੂਜਾ ਹੈ ਬਿਆਰ ਮੁਕੰਦ ਦੋ ਨਹੀਂ ਹਾਂ ਕਹਿਣ ਸੁਣ ਕੋ ਦੂਜਾ ਹੈ ਜੀਵਨ ਅਰ ਮੁਕਤੀ ਉਥੇ ਦੀ ਹੈ ਜੀਵਨ ਮਰਨਾ ਵੀ ਉਹਦਾ ਹੀ ਹੈ ਆਉਣਾ ਜਾਣਾ ਹੈ ਜੀਵਨ ਮਰਨਾ ਵੀ ਉਹਦਾ ਹੀ ਹੈ ਮੁਕਤ ਦਾ ਹੀ ਜੀਵਤ ਮੁਕੰਦ ਜੀਵਤ ਦੇ ਵਿੱਚ ਵੀ ਮੁਕੰਦ ਹੈ ਮਰਤੇ ਵੀ ਬਾਅਦ ਮੁਕੰਦ ਹੈ ਜੀ ਇਹ ਤਾਂ ਹੈ ਉਹਦੀ ਆਤਮਾ ਦਾ ਜਾਂ ਸਮਝਦੀ ਹੈ ਜਦੇ ਨਹੀਂ ਹੁੰਦੀ ਇਹ ਤਾਂ ਰੋਜ਼ ਹੀ ਮਰਦਾ ਇਹਦਾ ਕੀ ਹੈ ਉਹੀ ਹੈ ਜੀਵਨ ਵੀ ਬੰਦ ਉਹਦਾ ਹੀ ਹੈ ਇਹਦਾ ਤਾਂ ਕੁਝ ਵੀ ਨਹੀਂ ਇਹ ਤਾਂ ਮੈਂ ਕਹਿਣ ਸੁਣਨ ਕੋ ਦੂਜਾ ਇਹਦਾ ਹੈ ਵੀ ਕੁਝ ਹੈ ਵੀ ਤਾਂ ਹੀ ਦਾ ਕਹਿਣਾ ਮੈਂ ਨਹੀਂ ਕੁਝ ਆਉ ਨਹੀਂ ਕੁਝ ਆਇਆ ਨੂੰ ਬੋਲਾ ਜੇ ਸਮਝ ਆਉਂਦੀ ਹੋ ਫਿਰ ਕੁਝ ਵੀ ਨਹੀਂ ਹੈ ਤਾਂ ਕਿ ਸੇਵਕੋ ਸਦਾ ਆਨੰਦ ਹੈ ਜਿਹੜਾ ਉਹਦਾ ਸੇਵਕ ਹੈ ਮੁਕੰਦ ਦਾ ਉਹ ਸਦਾ ਆਨੰਦ ਹੈ ਜੇ ਮੰਨ ਵਿੱਚ ਮੈਂ ਨਹੀਂ ਕੁਝ ਹੋ ਨਹੀਂ ਫਿਰ ਉਹਦਾ ਸੇਵਕ ਹੋ ਗਿਆ ਫਿਰ ਸਦਾਨੰਦ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਣ ਮੁਕੰਦ ਮੁਕੰਦ ਹਮਾਰੇ ਪ੍ਰਾਣ ਮੁਕੰਦ ਹੈ ਜਿਹੜਾ ਉਹੀ ਤਾਂ ਪ੍ਰਾਣ ਨਾਥ ਹੈ ਉਹੀ ਪ੍ਰਾਣ ਹੈ ਉਹਦੀ ਵਜ੍ਹਾ ਨਾਲੇ ਪ੍ਰਾਣ ਹੈ ਭਾਈ ਉਹ ਸਾਹ ਲੈਂਦਾ ਤਾਂ ਹੁੰਦਾ ਉਹ ਜੀ ਦਾ ਜੀਵਨ ਜੀਦਾ ਵੀ ਜੀਵਨ ਉਹੀ ਹੈ ਆ ਸਾਹ ਲੈਂਦਾ ਸਰੀਰ ਦਾ ਜੀਵਨ ਵੀ ਉਹੀ ਹੈ ਸਰੀਰ ਦਾ ਜੀਵਨ ਦਾ ਕਾਲ ਵੀ ਉਹੀ ਹੈ ਮੇਰੇ ਜੀ ਮੈਂ ਵੀ ਮੇਰੀ ਵੀ ਜੋਤ ਉਹਦੀ ਹੋ ਜੋਤ ਹੈ ਮੁਕੰਦ ਜਪ ਮੁਕੰਦ ਮਸਤਕ ਨਿਸ਼ਾਨ ਜਪ ਮੁਕੰਦ ਇਸ ਕਰਕੇ ਮੁਕੰਦ ਨੂੰ ਜਾਣ ਲੈ ਜਪ ਲੈ ਸਮਝ ਲੈ ਕੀ ਹੁੰਦਾ ਇਹ ਮੁਕੰਦੇ ਜਪਾਇਆ ਇਹਦੇ ਵਿੱਚ ਸ਼ਬਦ ਵਿੱਚ ਮੁਕੱਦ ਕੀ ਹੁੰਦਾ ਇਹ ਹੀ ਸਮਝਾਇਆ ਜਪਾਇਆ ਇਹ ਜਪ ਆਪ ਜਪਾਏ ਜਪੇ ਸੋ ਮਸਤਕ ਨਿਸ਼ਾਨਨ ਤੇਰੇ ਮੱਥੇ ਤੇ ਨਿਸ਼ਾਨ ਪੈ ਜਵੇ ਕਾਹਦਾ ਨਿਸ਼ਾਨ ਪੈ ਜਵੇ ਉਹੀ ਹੈ ਨਦਰੀ ਕਰਮ ਪਵੇ ਨਿਸ਼ਾਨ ਜੇ ਨਿਸ਼ਾਨ ਪੈ ਗਿਆ ਨਾ ਮੱਥੇ ਤੇ ਫਿਰ ਸੱਚਖੰਡ ਤੋਂ ਨਹੀਂ ਕੋਈ ਰੋਕਦਾ ਹੁੰਦਾ ਜਾਉ ਨਹੀਂ ਰੇੜੇ ਆਉਂਦਾ ਹੁੰਦਾ ਉਹਨੂੰ ਉਹਨੂੰ ਛੱਡ ਜਾਂਦਾ ਨਿਸ਼ਾਨ ਲਾਤਾ ਵੀ ਆ ਬੰਦਾ ਸਰਕਾਰੀ ਹੋ ਗਿਆ ਸਰਕਾਰੀ ਹੈ ਇਹਦੀ ਤਲਾਸ਼ੀ ਨਹੀਂ ਕੋਈ ਲੈ ਸਕਦਾ ਇਹਨੂੰ ਇਧਰ ਨਹੀਂ ਕੱਢ ਲੋ ਵੀਆਈਪੀ ਗੇਟ ਜੀ ਉਹ ਵੀਆਈਪੀ ਗੇਟ ਜੀ ਨਿਕਲ ਜਾਂਦਾ ਨਿਸ਼ਾਨ ਨਿਸ਼ਾਨ ਤਾਂ ਹੋਣਾ ਹੀ ਨਹੀਂ ਉਹਨਾਂ ਨੂੰ ਕਿਵੇਂ ਸਮਝ ਆਉਂਦਾ ਇਹਨੂੰ ਵੱਖਰਾ ਕੱਢਤਾ ਸੇਵ ਮੁਕੰਦ ਕਰੇ ਬੈਰਾਗੀ ਸੇਵ ਮੁਕੰਦ ਕਰੇ ਅਸਲ ਤੇ ਮੁਕੰਦ ਦੀ ਸੇਵ ਕੌਣ ਕਰ ਸਕਦਾ ਜਿੰਨਾ ਚਿਰ ਮਨ ਬੈਰਾਗੀ ਨਹੀਂ ਹੁੰਦਾ ਸੰਸਾਰ ਦੇ ਵਿੱਚ ਇਹ ਮੋਹ ਹੈ ਤੋਂ ਛੱਡਦਾ ਨਹੀਂ ਸੰਸਾਰ ਦਾ ਸਰੀਰ ਦਾ ਵੀ ਮੋਹ ਮਾਇਆ ਦਾ ਮਾਇਆ ਦਾ ਮੋਹ ਛੱਡਦਾ ਨਹੀਂ ਉਹਨਾਂ ਜਰ ਮੁਕੰਦੀ ਸੇਵ ਨਹੀਂ ਹੋ ਸਕਦੀ ਬੈਰਾਗੀ ਹੀ ਮੁਕੰਦੀ ਸੇਵ ਕਰ ਸਕਦਾ ਹੈ ਬੈਰਾਗੀ ਤੋਂ ਬਿਨਾਂ ਮੁਕੰਦੀ ਸੇਵ ਨਹੀਂ ਹੋ ਸਕਦੀ ਬੈਰਾਗੀ ਦਾ ਮਤਲਬ ਤਿਆਗੀ ਮਾਇਆ ਦਾ ਤਿਆਗੀ ਸੋਈ ਮੁਕੰਦ ਦੁਰਬਲ ਧਨ ਲਾਭੀ ਸੋਈ ਮੁਕੰਦ ਦੁਰਬਲ ਧਨ ਲਾਦੀ ਦੁਰਬਲ ਧਨ ਲਾਦੀ ਦੁਰਬਲ ਜਿਹੜਾ ਹੈ ਦੁਰਬਲ ਦੁਰਬਲਾਂ ਦਾ ਧਨ ਕੀ ਹੁੰਦਾ ਦੁਰਬਲਾਂ ਦਾ ਧਨ ਗਿਆਨ ਹੁੰਦਾ ਦੁਰਲਭ ਹੈ ਕਿ ਦੁਰਬਲ ਹੈ ਦੁਰਬਲ ਸੋਈ ਮੁਕੰਦ ਦੁਰਬਲ ਧਨ ਲਾਦੀ ਦੁਰਬਲ ਉਹ ਦਰੇ ਜਿਹਨਾਂ ਕੋ ਬੁੱਧ ਬਲ ਹੈ ਦੀ ਸੋਈ ਮੁਕੰਦ ਦੁਰਬਲ ਬੁੱਧੀ ਕੋ ਬੁੱਧ ਬਲ ਘਟ ਹੈ ਧਨ ਲਾਦੀ ਉਹ ਮੁਕੱਦ ਤੋਂ ਹੀ ਜਿਹੜਾ ਗਿਆਨ ਹੋਰ ਮਿਲਦਾ ਪੂਰੀ ਬੁੱਧ ਪੂਰੀ ਹੁੰਦੀ ਹੈ ਉੱਥੋਂ ਬੁੱਧ ਵੱਲ ਹੀ ਨਾ ਨਾ ਹੈ ਦੁਰਬਲਤਾ ਦੂਰ ਹੁੰਦੀ ਬੁੱਧੀ ਦੀ ਦੁਰਬਲਤਾ ਗਿਆਨ ਦੀ ਦੁਰਬਲਤਾ ਕਮਜ਼ੋਰੀ ਉੱਥੋਂ ਦੂਰ ਹੋਣੀ ਉਧਰ ਹੀ ਸਤਗੁਰ ਤੇ ਨਾਮ ਪਾਇਆ ਜਾਣਾ ਨਾ ਉਹ ਸਤਗੁਰ ਆ ਉੱਥੋਂ ਹੀ ਨਾ ਮਿਲਣਾ ਇਹਨੂੰ ਨਾਮ ਤੋਂ ਹੀ ਦੁਰਬਲਤਾ ਦੂਰ ਹੋਣੀ ਹੈ ਜਿਹੜੀ ਦੁਰਬਲਤਾ ਹੈ ਦੂਰ ਦੇਸ਼ੀ ਨਹੀਂ ਹੈ ਬੁੱਧੀ ਦੇ ਵਿੱਚ ਇਹਨੂੰ ਨਿਰਾਕਾਰ ਦਾ ਦਰਸ਼ਨ ਨਹੀਂ ਹੈ ਅੱਖ ਦੀ ਨਿਗਾਹ ਇੰਨੀ ਤੇਜ਼ ਨਹੀਂ ਹੈ ਕਿ ਨਿਰਾਕਾਰ ਦੇਖ ਲਵੇ ਇਹ ਅੱਖ ਦੀ ਕਮਜ਼ੋਰੀ ਦੂਰ ਹੋ ਹੈ ਜੀ ਦੇਖਣ ਦੀ ਦ੍ਰਿਸ਼ਟੀ ਦੀ ਕਮਜ਼ੋਰੀ ਦੂਰ ਹੋ ਜਾਣੀ ਦੁਰਬਲਤਾ ਹੀ ਹੈ ਨਾ ਕਮਜ਼ੋਰੀ ਹੈ ਨਾ ਜੋ ਗਿਆਨ ਦੀ ਘਾਟ ਹੈ ਪੂਰੀ ਹੋ ਜਾਂਦੀ ਹੈ ਦੁਰਬਲਤਾ ਨੂੰ ਲਾਦੀ ਦੁਰਬਲਤਾ ਦਾ ਤਾਂ ਜਿਹੜਾ ਹੈ ਉੱਥੋਂ ਪੂਰਾ ਹੋ ਜਾਣਾ ਏਕ ਮੁਕੰਦ ਕਰੇ ਉਪਕਾਰ ਜੇ ਇਹ ਇੱਕ ਮੁਕੰਦ ਹੈ ਇਹੀ ਉਪਕਾਰ ਕਰ ਦਵੇ ਲੋ ਜੇ ਮੁਕੰਦ ਇੱਕੋ ਪੁਕਾਰ ਕਰ ਦਵੇ ਹਮਰਾ ਕਹਾ ਕਰੇ ਸੰਸਾਰ ਸੰਸਾਰ ਵੀ ਕੁਝ ਕਰ ਬਗਾੜ ਸਕਦਾ ਫਿਰ ਇਹ ਦੁਰਬਲਤਾ ਦੂਰ ਕਰ ਦਵੇ ਜੇ ਗੱਲ ਦੀ ਜਿਹੜੀ ਹੈ ਨਾ ਗਿਆਨ ਦੀ ਘਾਟ ਜੇ ਪੂਰੀ ਕਰ ਦਵੇ ਹਮਰਾ ਕਹਾ ਕਰੇ ਸੰਸਾਰ ਸੰਸਾਰ ਕੀ ਕਰ ਲੂਗਾ ਫਿਰ ਸੰਸਾਰ ਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਫਿਰ ਕੌਣ ਫਿਰ ਬਲ ਜਿੱਤਿਆ ਜਾਂਦਾ ਉਹਦੇ ਨਾਲ ਪੂਰੇ ਗਿਆਨ ਤੇ ਬਿਨਾ ਮਨ ਨਹੀਂ ਜਿੱਤੋ ਤੋਂ ਬਸ ਜਿੱਤੇ ਜਗ ਜੀਤ ਸੰਸਾਰ ਤਾਂ ਜਿੱਤਿਆ ਗਿਆ ਫਿਰ ਮਨ ਜਿੱਤਿਆ ਗਿਆ ਤਾਂ ਸੰਸਾਰ ਜਿੱਤਿਆ ਗਿਆ ਜਿੰਨਾ ਜਰ ਬੁੱਧੀ ਦੁਰਬਲ ਹੈ ਮਨ ਨਹੀਂ ਜਿੱਤਿਆ ਜਾਂਦਾ ਬੁੱਧੀ ਦੀ ਕਮਜ਼ੋਰੀ ਕਰਕੇ ਨਹੀਂ ਮਨ ਜਿੱਤਿਆ ਜਾਂਦਾ ਜਦ ਬੁੱਧ ਵਿਵੇਕ ਬੁੱਧ ਹੋ ਗਈ ਜੱਡੀ ਬਣ ਗਈ ਫਿਰ ਮਨ ਕਿੱਥੇ ਜਾਣਾ ਫਿਰ ਤਾਂ ਆਪਣਾ ਵੀ ਜਿੱਤਿਆ ਜਾਂਦਾ ਸਾਰਿਆਂ ਦਾ ਹੀ ਜਿੱਤਿਆ ਜਾਂਦਾ ਫਿਰ ਮੇਟੀ ਜਾਤ ਹੋਏ ਦਰਬਾਰੀ ਫਿਰ ਕੀ ਹੈ ਫਿਰ ਆ ਜਿਹੜਾ ਸਰੀਰ ਹੈ ਇਹਦੀ ਬਨੌਤ ਮਿਟ ਜਾਂਦੀ ਹੈ ਜਾਤ ਮਿਟ ਜਾਂਦੀ ਹੈ ਨਾ ਕੋਈ ਖਤਰੀ ਹੈ ਨਾ ਕੋਈ ਸੂਰ ਹੈ ਨਾ ਕੋਈ ਬੈਸ ਹੈ ਨਾ ਕੋਈ ਜਨਾਲ ਹੈ ਸਰੀਰ ਇਹਦੀ ਜਗ੍ਹਾ ਹੈਗਾ ਹੋਏ ਦਰਬਾਰੀ ਉਹ ਦਰਬਾਰੀ ਬਣ ਜਿਹਦੀ ਸਰੀਰ ਦੀ ਹੈ ਉਹ ਦਰਬਾਰੀ ਹੈ ਉਹ ਜਿਹੜਾ ਉਹਨਾਂ ਨੇ ਕਿਹਾ ਫਰੀਦ ਦੇ ਵੀ ਜਿਹੜਾ ਆਦਮੀ ਦਰਗਾਹ ਦੇ ਵਿੱਚ ਦਰ ਦਰਵੇਸੀ ਗਾਖੜੀ ਦਰ ਦਰਵੇਸੀ ਗਾਖੜੀ ਦਰਵੇਸ ਦਰਵੇਸ ਉਹਦੇ ਦਰ ਦੇ ਵਿੱਚ ਜਿਹੜਾ ਵੇਸ ਹੈ ਉਹ ਸਰੀਰ ਵਾਲਾ ਨਹੀਂ ਹੈ ਦਰਬਾਰ ਦਾ ਜਿਹੜਾ ਵੇਸ ਹੈ ਉਹ ਜੋਤ ਹੈ ਆਤਮਾ ਦਾ ਕੱਲੀ ਦਾ ਹੈ ਵੇਸ ਉਹ ਉੱਤੇ ਸਰੀਰ ਦੀ ਜਾਂਦਾ ਨਾਲ ਅੱਗੇ ਜਾਤ ਨਾ ਹੈ ਅੱਗੇ ਜੋਤ ਜਾਂਦੀ ਹੈ ਜਾਤ ਤਾਂ ਜਾਂਦੀ ਹੋਣੀ ਬਸ ਫਿਰ ਜਾਂ ਜਾਤ ਮਿਟ ਗਈ ਨਾ ਇਹਦਾ ਨੂੰ ਲੈ ਗਈ ਆ ਹੋਏ ਦਰਬਾਰ ਫੇ ਦਰਬਾਰੀ ਹੈ ਫੇ ਦਰਬਾਰੀ ਹੈ ਇਹ ਤਾਂ ਬੁੱਕ ਪੋਸਟ ਤੇ ਕਾਗਜ਼ ਚੜਿਆ ਹੋਇਆ ਸੀ ਉਹ ਕਾਵੇ ਲਾਤਾ ਪੜਨ ਵਾਲਾ ਦਾ ਅੰਦਰ ਹੈ ਸਭ ਕੋ ਬੈਟਰ ਵਿਜਲਾ ਅਸਲੀ ਦਾ ਅੰਦਰ ਹੈ ਝਾੜੋ ਜੋਤ ਨਾ ਬੁਝਦੇ ਤੁਸੀਂ ਮਕੰਦ ਜੋਗ ਜੁਗਤਾਰ ਤੁਸੀਂ ਮਕੰਦ ਜੋਗ ਜੁਗਤਾਰ ਤੂੰ ਮਕੰਦ ਹੈ ਜੋਗ ਤੇਰੇ ਨਾਲ ਹੈ ਜੋ ਕਹਿੰਦਾ ਉਹ ਜੁਗਾਂ ਤੱਕ ਹਮੇਸ਼ਾ ਲਈ ਹੈ ਜੁਗਤਾਰ ਜੁਗਾਂ ਜੁਗਾਂ ਤੱਕ ਵੀ ਤੇਰੇ ਨਾਲ ਜੁੜੇ ਰਹਿਣਾ ਤਰਿਆ ਰਹਿਣ ਜੁਗਾ ਜੁਗਾ ਤੱਕ ਤੇਰਾ ਜਿਹੜਾ ਜੋਗ ਹੈ ਤਾਰ ਕੇ ਰੱਖਦਾ ਹੈ ਜਾਂ ਸਾਗਰ 'ਚ ਗਿਰਨ ਨਹੀਂ ਦਿੰਦਾ ਜੋਗ ਜੁਗ ਤਾਰ ਜੁਗਾ ਜੁਗਾ ਤਰਾ ਤੱਕ ਤਰਿਆ ਰਹਿੰਦਾ ਤੂੰ ਜਿਹੜਾ ਹੈ ਤੇਰੇ ਨਾਲ ਜੇ ਜੁੜ ਜਵੇ ਕੋਈ ਤਾਂ ਜੁਗਾ ਜੁਗਾ ਤਰਾ ਤੱਕ ਤਰਿਆ ਹੀ ਰਹਿੰਦਾ ਉਪਜਿਓ ਗਿਆਨ ਹੁਆ ਪ੍ਰਗਾਸ ਅਸੀਂ ਜਦੋਂ ਗਿਆਨ ਉਪਜਦਾ ਹੈ ਤਾਂ ਅੰਦਰ ਪ੍ਰਗਾਸ ਹੋ ਜਾਂਦਾ ਹੈ ਜਿਹਦੇ ਅੰਦਰ ਗਿਆਨ ਪੈਦਾ ਹੋ ਗਿਆ ਉਹ ਪ੍ਰਗਾਸ਼ ਹੋ ਜਾਂਦਾ ਉਹ ਚਾਨਣ ਹੋ ਜਾਂਦਾ ਪ੍ਰਗਾਸ਼ ਕੀ ਚਾਨਣ ਹੋ ਜਾਂਦਾ ਸਾਰਾ ਹੀ ਚਾਨਣ ਹੋ ਜਾਂਦਾ ਤੇ ਲੋਕ ਦਾ ਚਾਨਣ ਹੋ ਜਾਂਦਾ ਕਰ ਕਿਰਪਾ ਲੀਨੇ ਕੀਟ ਦਾਸ ਬਸ ਐਸੀ ਕਿਰਪਾ ਕਰੀਆ ਕੀਟ ਜਿਹੜਾ ਸੀ ਕੀਟ ਕੀਟ ਦੇ ਤਾਰੀ ਕੀਟੇ ਹੁੰਦੇ ਨੇ ਸਾਰੇ ਇਹਨੂੰ ਆਪਣਾ ਦਾਸ ਕਰ ਲਿਆ ਕਹੋ ਰਵਦਾਸ ਅਬ ਤ੍ਰਿਸ਼ਨਾ ਚੁਕੀ ਰਵਦਾਸ ਜੀ ਕਹਿੰਦੇ ਨੇ ਹੁਣ ਤ੍ਰਿਸ਼ਨਾ ਜਿਹੜੀ ਹੈ ਨਾ ਬਾਇਆ ਦੀ ਅਬ ਕੌਰ ਬਦਾਲ ਅਬ ਮਾਇਆ ਦੀ ਕੋਈ ਤ੍ਰਿਸ਼ਨਾ ਨਹੀਂ ਰਹੀ ਮਾਇਆ ਦੀ ਕੋਈ ਇੱਛਾ ਨਹੀਂ ਰਹੀ ਕਿਸੇ ਪਦਾਰਥ ਮਾਇਆ ਦੀ ਕੋਈ ਇੱਛਾ ਨਹੀਂ ਰਹੀ ਕੋਈ ਰੰਦ ਸਿੱਧੀ ਇੱਛਾ ਨਹੀਂ ਰਹੀ ਜਪ ਮੁਕੰਦੋ ਸੇਵਾ ਤਾਹੂ ਕੀ ਬਸ ਇਹ ਹੈ ਕਿ ਮੁਕੰਦ ਨੂੰ ਜਪ ਲੋ ਇਹ ਜਿਹੜੀ ਸੇਵਾ ਹੈ ਮੁਕੰਦ ਦੀ ਇਸੇ ਦੀ ਭੁੱਖ ਹੈ ਸੇਵਾ ਤਾਹੂ ਕੀ ਬਸ ਇਹ ਪਰਮੇਸ਼ਰ ਦੀ ਉਹ ਸੇਵਾ ਹੈ ਮੁਕਾਲ ਦੀ ਸੇਵਾ ਪਰਮੇਸ਼ਰ ਦੀ ਸੇਵਾ ਇੱਕੋ ਹੀ ਗੱਲ ਹੈ ਇਹ ਸਭ ਤੋਂ ਵੱਡੀ ਸੇਵਾ ਹੈ ਮੁਕਾਲ ਨੂੰ ਜਾਣਣਾ ਸਭ ਤੋਂ ਵੱਡੀ ਸੇਵਾ ਸੰਸਾਰ 'ਚ ਕਿਸੇ ਨੂੰ ਕਰਨੀ ਹੋਵੇ ਤਾਂ ਸੇਵਾ ਤਾਂ ਹੋਊਗੀ ਜਪਣਾ ਮੁਕੰਦ ਨੂੰ ਜਾਣਣਾ ਹੀ ਮੁਕੰਦ ਦੀ ਸੇਵਾ ਹੈ ਜਪ ਮੁਕੰਦ ਸੇਵਾ ਤਾਂ ਹੋਊਗੀ ਮੁਕੰਦ ਨੂੰ ਜਪਣਾ ਮੁਕੰਦ ਦੀ ਸੇਵਾ ਔਰ ਮੁਕੰਦ ਦੇ ਕੀ ਲੈਣਾ ਸੱਤੇ ਉਹ ਕਿਹੜਾ ਕੁਝ ਖਾਦਾ ਜਪਣਾ ਹੀ ਉਹਦੀ ਸੇਵਾ ਹੈ ਬਸ ਜਪ ਮੁਕੰਦ ਸੇਵਾ ਤਾਹੂ ਜਪਿਆ ਹੋਇਆ ਹੈ ਕਹਾਂ ਦੱਸੂਗਾ ਮੁਕੰਦ ਬਾਰੇ ਜਿਹੜਾ ਦੱਸੂਗਾ ਉਹਦੀ ਸੇਵਾ ਬਸ ਆਪ ਜਪਾ ਆਪਣਾ ਨਾਮ ਜਪਾਵੇ ਨਾ ਜਾਂ ਆਪਣਾ ਨਾਮ ਜਪਾਵੇ ਫਿਰ ਉਹ ਆ ਸੇਵਾ ਹੀ ਦੱਸ ਰਿਹਾ ਨਾ ਜਾਂ ਸ਼ਬਦ ਲਿਖਿਆ ਸੇਵਾ ਹੀ ਕੀਤੀ ਹੈ ਦੱਸ ਕੇ ਹੋਰ ਕੀ ਹੈ ਸੇਵਾ ਆਹ ਜਿਹੜਾ ਦੂਏ ਨੂੰ ਦੱਸੋ ਆਪ ਜਪ ਜਪੜਾ ਜਿਹੜਾ ਹੋਰ ਗੱਲ ਹੈ ਦੂਏ ਨੂੰ ਜਪਾਉਣਾ ਜਿਹੜਾ ਉਹ ਸੇਵਾ ਸੇਵਾ